ਭਈ ਚੰਦਰਪੁਰੀ ਨਗਰੀ ਇਕ ਸੁਨੀ ਅਪ੍ਰਤਮ ਕਲਾ ਰਾਣੀ ਬਹੁ ਗੁਣੀ ਅੰਜਨ ਰਾਏ ਲੋਕਿਓ ਜਾਵਹੀ ਹਰ ਆਰੇ ਸਰ ਮਾਰਿਓ ਤੇ ਤਬਹੀ ਤਾਕੋ ਧਾਮ ਬੋਲ ਕਰ ਲਿਓ ਕਾਮ ਕੋਇਲਤਾ ਸੋ ਦ੍ਰਿੜ ਕੀਓ ਬਹੁਰ ਜਾਰ ਇਹ ਭਾਂਤ ਉਚਾਰੋ ਜਿਨ ਮਤ ਲਖ ਪਤਿ ਹਨੈ ਤੁਮਾਰੋ ਤ੍ਰਿਓ ਵਾਜ ਤੁਮ ਚਿਤ ਮੈਂ ਨਹਿ ਤਰਾਸ ਵਡਾਵੋ ਹਉ ਦ੍ਰਿੜ ਕਰ ਕੇਲ ਕਮਾਵੋ ਮੈਂ ਤੋਹ ਏਕ ਚਰਿਤ੍ਰ ਦਿਖੈ ਹੋ ਤਾਤੇ ਤੁਮਰੋ ਸੋਕ ਮਿਟਾਇ ਹੋ ਦੋਹਰਾ ਪਤਿ ਦੇਖਤ ਤੋ ਸੋ ਰਮੋ ਗ੍ਰਹਿ ਕੋ ਦਰਬ ਲੁਟਾਏ ਨਿਰਪ ਕੋ ਸੀਸ ਝੁਕਾਏ ਹੋ ਭਗਨ ਤੇ ਹਾਰੇ ਲਾਏ ਚਉਪਈ ਤੁਮ ਸਭ ਜੋਗ ਭੇਸ ਕੋ ਕਰੋ ਮੋਰੀ ਕਹੀ ਕੌਣ ਮੈਂ ਧਰੋ ਮੂਕ ਮੰਤਰ ਕਛ ਯਾਹ ਸਿਖਾਵੋ ਜਾਤੇ ਯਾ ਕੋ ਗੁਰੂ ਕਹਾਵੋ ਤਬ ਤਿਨ ਕਾਮ ਜਾਰ ਸੂ ਕੀਓ ਮੂਕ ਮੰਤਰ ਰਾਜਾ ਕੋ ਦਿਓ ਆਪਨ ਤਾ ਕਉ ਗੁਰੂ ਕਹਾਇਓ ਭੇਦ ਭੇ ਭਰਾਵ ਨਹਿ ਪਾਇਓ ਜਬ ਰਾਜਾ ਅੰਥਾਪੁਰ ਆਏ ਤਬ ਰਾਣੀ ਯੋ ਬਚਨ ਸੁਨਾਏ ਗੁਰ ਜੋ ਪਰਮਾਵੈ ਰਾਏ ਨਾ ਭ੍ਰਮੀਐ ਭਲੀ ਬੁਰੀ ਗੁਰ ਕਰੈ ਸੋ ਛਮੀਐ ਜੋ ਗੁਰ ਗਹਿ ਕੋ ਦਰਬ ਚੁਰਾਵੈ ਸੋ ਤ੍ਰਿਆ ਤਨ ਕੇਲ ਕਮਾਵੈ ਜੋ ਕੁਪ ਕਰੈ ਖੜਕ ਕੋ ਵਾਰਾ ਜੋ ਸਿਖ ਭ੍ਰਮਤ ਲਹੈ ਸੋ ਮਾਰਾ ਜਿਨ ਨੈ ਮੰਤਰ ਕਛੂ ਜਿਹ ਦਇਓ ਤਿਨ ਗੁਰ ਮੂਲ ਸਿਖ ਕੋ ਲਇਓ ਭਗਨ ਮਾਤ ਜੋ ਰਮਤ ਨੇ ਹਰੀਐ ਸੀਸ ਝੁਕਾਏ ਰੋਸ ਨਹਿ ਕਰੀਐ ਦੋਹਰਾ ਸਵਾ ਪਰਮ ਭੀਤਰ ਸੁਣੀ ਜਮ ਕੀ ਕਥਾ ਰਸਾਲ ਵਿਆਸਾ ਸਿਨ ਸੁਖ ਬਕਤਰ ਤੇ ਸੋ ਤੋਹੇ ਕਹੋ ਉਤਾਲ ਦੋਹਰਾ ਜਮ ਰਾਜਾ ਰਖੀ ਕੋ ਘਰ ਮੈਂ ਕਿਉ ਪਿਆਨ ਬਾਤ ਭਗਨ ਬਾਲ ਸੋ ਰਾਤੀ ਮਾਨੀ ਰੁਚਮਾਨ 24 ਜਬ ਰਿਖ ਚਲ ਆਪਣੇ ਗ੍ਰਹਿ ਆਇਓ ਤ੍ਰੀਸੋ ਰਮਤ ਪੁਰਖ ਲਖ ਪਾਇਓ ਧਰਮ ਵਿਚਾਰ ਨਾ ਤੇ ਕਛ ਗਇਓ ਤੇ ਪਗ ਮਾਤ ਸੁਹਾਵਨ ਚਇਓ ਸਿਰ ਮੋ ਚਰਨ ਛੋਤ ਧਰ ਰਹਿਓ ਧੰਨ ਧੰਨ ਤਾ ਕੋ ਜਮ ਕਹਿਓ ਮੈਂ ਹੋ ਕਾਲ ਜਗਤ ਜੇ ਘਾਇਓ ਤੇਰੋ ਧਰਮ ਬਿਲੋਕਨ ਆਇਓ ਸੁਨ ਤੋ ਤੋ ਸੋ ਤੁਹ ਦੇਖਿਓ ਧਰਮ ਸਕਲ ਤੁਮਰੋ ਅਵਰੇਖਿਓ ਤੋਰੇ ਵਿਖੈ ਕਪਟ ਕਛ ਨਾਹੀ ਯੋ ਮੈਂ ਲਹਿਓ ਸਾਚ ਮਨ ਮਾਹੀ ਦੋਰਾ ਨਿਰਖ ਸਤਤਾ ਵਿਪਰ ਕੀ ਮਨ ਮੈ ਮੋਦ ਵਢਾਏ ਜੀਵਨ ਮੁਕਤਾ ਕਉ ਦਿਓ ਕਾਲ ਦਾਨ ਵਰਦਾਏ ਨਿਰਪ ਕੋ ਪ੍ਰਥਮ ਪ੍ਰਬੋਧ ਕਰ ਜਾ ਰਹਿ ਲਿਓ ਬੁਲਾਏ ਪ੍ਰਗਟ ਖਾਟ ਦਸਵਾਏ ਕਹਿ ਭੋਗ ਕੀਓ ਸੁਖ ਪਾਏ ਚਉਪਈ ਤਬ ਲੋ ਆਪ ਰਾਵ ਜੂ ਆਇਓ ਤ੍ਰੇਸੋ ਰਮਤ ਜਾਰ ਲਖ ਪਾਇਓ ਕਥਾ ਸੰਭਾਰ ਬਹਿ ਚੁਪ ਰਹਿਓ ਤਿਨ ਕੋ ਕੋ ਬਚਨ ਨਹਿ ਕਹਿਓ ਚਰਨ ਛੋਣ ਤਾਕੇ ਚਿਤ ਚੈਓ ਵੈਸੈ ਜਾਰ ਭਜਤਰੀ ਰਹਿਓ ਤਬ ਯੋ ਜਾਰ ਕਾੜ ਕਰ ਦਿਓ ਮੂਰਖ ਸੀਸ ਨਿਆਇ ਕਰ ਗਇਓ ਜੜ ਜਾਣਿਓ ਮੋਹਿ ਗੁਰੂ ਪਰਮਾਇਓ ਭੇਦ ਅਪੇਦ ਕਛੂ ਨਹਿ ਪਾਇਓ ਇਹ ਚਰਿਤ੍ਰ ਅਬਲਾ ਛਲ ਗਈ ਰਾਤ ਕਰ ਮਾਤ ਟਿਕਾਵਤ ਵਹੀ ਦੋਹਰਾ ਪਤ ਦੇਖਤ ਰਤਿ ਮਾਨ ਕੈ ਨਿਰਪ ਕੋ ਮਾਤ ਕਾਏ ਤਨ ਦੀਨੋ ਸਭ ਪ੍ਰੀਤ ਮਹਿ ਐਸੋ ਚਰਿਤ ਦਿਖਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 196 ਚਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਤ੍ਰੀ ਰਣ ਰੰਗਮਤੀ ਇਕ ਕਹੀਐ ਤਾ ਸਮ ਅਵਰ ਨਾਰਾਣੀ ਲਈਐ ਅਪਰਮਾਨ ਤੇ ਪ੍ਰਭਾ ਵਿਰਾਜੈ ਜਾ ਕੋ ਨਿਰਖ ਚੰਦਰਮਾ ਲਾਜੈ ਏਕ ਦੁਰਗ ਤਿਨ ਬਡੋ ਤਕਾਇਓ ਯਹ ਰਾਣ ਯਹ ਮੰਤਰ ਪੁਜਾਇਓ ਡੋਰਾ ਪਾਂਚ ਸਾਂਸਰ ਸਵਾਰੇ ਤਾ ਮੈਂ ਪੁਰਖ ਪਾਂਚ ਸੈ ਡਾਰੇ ਕਛੂ ਆਪ ਕੋ ਤਰਾਸ ਜਿਤਾਇਓ ਏਕ ਦੂਤ ਦ੍ਰੁਗ ਸਾਹੇ ਪਠਾਇਓ ਠੌਰ ਕਬੀਲਣ ਕੋ ਹਿਆ ਪਾਉ ਮੈਂ ਤੁਰਕਨ ਸੋ ਖੜਕ ਬਜਾਉ ਤੇ ਸੁਨ ਬੈਰ ਭੂਲ ਏ ਗਏ ਗੜ ਮੈਂ ਪੈਠਣ ਡੋਰਾ ਦਏ ਕੋਟ ਦਵਾਰ ਕੇ ਜਬੈ ਉਤਰੇ ਤਬ ਹੀ ਕਾਰ ਕਿਰਪਾ ਨੈ ਪਰੇ ਸਮੂਹ ਭਇਓ ਤਿਨ ਸੈ ਸੋ ਮਾਰਿਓ ਭਾਜ ਚਲਿਓ ਸੋ ਖੇਦ ਨਿਕਾਰਿਓ ਇਹ ਚਰਿਤ੍ਰ ਦੁਰਗਤ ਦੁਰਗ ਲਈਓ ਤੇ ਠਾਂ ਹੁਕਮ ਸੋ ਆਪਨੋ ਕੀਓ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 197 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਭਈ ਸੰਖ ਕੁਾਰ ਸੁੰਦਰਿਕ ਭਨਿਜੈ ਏਕ ਰਾਵ ਕੇ ਸਾਥ ਰਹਿਜੈ ਏਕ ਬੋਲ ਤਬ ਸਖੀ ਪਠਾਈ ਸੋਤ ਨਾਥ ਸੋ ਜਾਤ ਜਗਾਈ ਤਾਹੇ ਜਗਾਤ ਨਾਥ ਤੇ ਜਾਗਿਓ ਪੂਛਨ ਤਵਣ ਦੂਤੀਐ ਲਾਗਿਓ ਯਹ ਜਾਤ ਲੈ ਕਹਾਂ ਜਗਾਈ ਤਬ ਤਿਨ ਯੋ ਤੇ ਸਾਥ ਜਤਾਈ ਮੋਰੇ ਨਾਥ ਜਨਾਨੇ ਗਏ ਚੌਕੀ ਹਤੈ ਬੁਲਾਵਤ ਭੈ ਤਾਤੇ ਮੈਂ ਲੈਨੇ ਇਹ ਆਈ ਸੋ ਤੁਮ ਸੋ ਮੈਂ ਪਾਕ ਸੁਨਾਈ ਦੋਹਰਾ ਸੋ ਜਗਾਇਓ ਨਾਤੇ ਪੂਜਤਾ ਕੀ ਗਹਿਲੀਨ ਆਨ ਮਿਲਾਇਓ ਨਿਰਪਤ ਸੋ ਸਕਿਓ ਨਾ ਜੜ ਕਛ ਤੀਨ ਇਤ ਸ੍ਰੀ ਚਿਤ੍ਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 198 ਚਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਰਤਨ ਸੈਨ ਰਾਣਾ ਰਹੇ ਗੜ ਚਤੌਰ ਕੇ ਮਾਹੇ ਰੂਪ ਸੀਲ ਸੁਚ ਬ੍ਰਤਨ ਵੈ ਜਾ ਸਮ ਕਹ ਜਗ ਨਾਹੇ ਚਉਪਈ ਅਦਕ ਸੁਵਾਤ ਨੇ ਏਕ ਪੜਾਇਓ ਤਾਇ ਸਿੰਗਲਾ ਦੀਪ ਪਠਾਇਓ ਤਾਹ ਤੇ ਏਕ ਪਦਮਨੀ ਆਨੀ ਜਾ ਕੀ ਪ੍ਰਭਾ ਨਾ ਜਾਤ ਬਖਾਨੀ ਜਬ ਵਾ ਸੁੰਦਰ ਪਾਣ ਚ ਬਾਵੈ ਦੇਖੀ ਪੀਕ ਕੰਠ ਮੈਂ ਜਾਵੈ ਉਪਰ ਭਵਰ ਭ੍ਰਮੈ ਮਤਵਾਰੇ ਨੈਣ ਜਾਣ ਦੋ ਬਨੇ ਕਟਾਰੇ ਤਾ ਪਰ ਰਾਵ ਅਸਕਤੀ ਆਤਿ ਭਇਓ ਰਾਜ ਕਾਜ ਸਭ ਹੀ ਤਜ ਦਇਓ ਤਾ ਕੀ ਨਿਰਖ ਪ੍ਰਭਾ ਕੋ ਜੀਵੈ ਬਿਨ ਹੇਰੇ ਤੇ ਪਾਣ ਨ ਪੀਵੈ ਦੋਰਾ ਰਾਗੋ ਚੇਤਨ ਤੇ ਮੰਤਰੀ ਤਾਹੇ ਅਪਾਰ ਨਿਰਖ ਰਾਵ ਤੇ ਬਸ ਭਇਓ ਐਸੋ ਕੀਓ ਵਿਚਾਰ ਚਉਪਈ ਤਾਕੀ ਪ੍ਰਤਮਾ ਪ੍ਰਥਮ ਬਨਾਈ ਜਾ ਸਭ ਦੇਵ ਅਦੇਵ ਨ ਜਾਈ ਜੰਘਉ ਤੇ ਤਿਲ ਤੇ ਲਿਖ ਡਰਿਓ ਆਤਿਪੁਤ ਕਰਮ ਮੰਤਰੀਆਂ ਕਰਿਓ ਜਬ ਚਿੱਤਰ ਨਿਰਪ ਚਿੱਤਰ ਨਿਹਾਰੈ ਬੈਠ ਸਵਾ ਕਛ ਕਾਜ ਸਵਾਰੈ ਤਾਕੇ ਤਿਲਹਿ ਬਿਲੋਕਿਓ ਜਬ ਹੀ ਭਰਮ ਬਢਿਓ ਰਾਜਾ ਕਹਿ ਤਬ ਹੀ ਤਬ ਨਿਰਪ ਤਿਨ ਮੰਤਰੀਨ ਗਹਿ ਮਾਰਿਓ ਇਨ ਰਾਣੀ ਸੋ ਕਾਜ ਵਿਗਾਰਿਓ ਦਿਵਿਆ ਦ੍ਰਿਸ਼ਟ ਇਨਕੇ ਕਤ ਹੋਈ ਕੇਲ ਕਰੇ ਬਿਨ ਲਖੈ ਨਾ ਕੋਈ ਜਬ ਮੰਤਰੀ ਦੋਉ ਨ੍ਰਿਪ ਮਾਰਿਓ ਸ਼ਾਹ ਤਨੈ ਤਿਨ ਪੂਤ ਪੁਕਾਰਿਓ ਏਕ ਚਿਤੌਰ ਪਦਮਨੀ ਨਾਰੀ ਜਾ ਸੰਕਾਨ ਸੁਨੀ ਨਾ ਨਿਹਾਰੀ ਜੜਿਲ ਤਨਕ ਭਨਕ ਪਦਮੁਨ ਜਬ ਸ਼ਾਹ ਕਾਨਨ ਪਰੀ ਅਮਿਤ ਸੈਨ ਲੈ ਸੰਗ ਚੜਤ ਤਿਤ ਕੋ ਕਰੀ ਗੜਹਿ ਗਿਰਦ ਕਰ ਜੁਦ ਬਹੁਤ ਭਾਤਨ ਕਰਿਓ ਹੋ ਜੈਨ ਲਾਭ ਦੀ ਤਵੈ ਚਿਤ ਮੈ ਰਿਸ ਭਰਿਓ ਚਉਪਈ ਨਿਜ ਕਰ ਲਾਏ ਆਮ ਤਿਨ ਖਾਏ ਗੜ ਚਤੌਰ ਹਾਥ ਨ ਆਏ ਤਬ ਤਿਨ ਸ਼ਾਹ ਦਗਾ ਜੋ ਕੀਓ ਲਿਖੈ ਲਿਖੋ ਪਠੈ ਇਕ ਦਿਓ ਸੁਣ ਰਾਣਾ ਜੀ ਮੈਂ ਅਤਿਹਾਰੋ ਅਬ ਛੋੜ ਤਹੁ ਦੁਰਗ ਤਿਹਾਰੋ ਏਕ ਸਵਾਰ ਸੋ ਮੈਂ ਹਿਆ ਆਉਂ ਗੜਹਿ ਨਿਹਾਰ ਕਰੈ ਉਠ ਜਾਉਂ ਰਾਣਾ ਬਾਤ ਤਵੈ ਯਹ ਮਾਨੀ ਭੇਦ ਭੇਦ ਕੀ ਰੀਤ ਨਾ ਜਾਣੀ ਏਕ ਸਵਾਰ ਸੰਗ ਲੈ ਤਹ ਗਇਓ ਤਾ ਕੋ ਸੰਗ ਆਪਣੇ ਕਰ ਲਇਓ ਜੋ ਜੋ ਦਵਾਰ ਉਤਰਤ ਗੜ ਆਵੈ ਤਹੀ ਤਹੀ ਸਿਰ ਪਾਉ ਵਧਾਵੈ ਸਬਦ ਦਵਾਰ ਉਤਰਤ ਪਇਓ ਤਬ ਹੀ ਪਕਰਨ ਨਰਾਹ ਤੇ ਬਿਲੈਓ ਐਸੀ ਭਾਂਤ ਛਾਏ ਛਲ ਕੀਨੋ ਮੂਰਖ ਭੇਦ ਭੇਦ ਨਾ ਚੀਨੋ ਜਬ ਲੰਘ ਸਭ ਦੁਰਗ ਦਵਾਰ ਨ ਆਇਓ ਤਬ ਹੀ ਬਾਂ ਤਮਨ ਕੋ ਲਿਆਇਓ ਦੋਹਰਾ ਜਬ ਰਾਣਾ ਛਲ ਸੋ ਗਇਓ ਕਹਿਓ ਹੰਤ ਹੈ ਤੋਹੇ ਨਾ ਤਰ ਆਪਣੀ ਪਦਮਨੀ ਆਨ ਦੀਜੀਐ ਮੋਹੇ ਚਉਪਈ ਤਾ ਪਦਮ ਨੇ ਤ੍ਰਿਤ ਬਨਾਇਓ ਗੌਰਾ ਬਾਦਲ ਨਿਕਟ ਬੁਲਾਇਓ ਤਿਨ ਪ੍ਰਦ ਕਹਿਓ ਕਹਿਓ ਮੁਰ ਕੀ ਜੈ ਹਜ਼ਰਤ ਸਾਧ ਜਵਾਬ ਯੋ ਦੀ ਜੈ ਅਸ਼ਟ ਸਾਸ ਪਾਲ ਕੀ ਸਵਾਰੋ ਅਸ਼ਟ ਅਸ਼ਟ ਤਾ ਮੈਂ ਭਟ ਡਾਰੋ ਗੜ ਲਗ ਲਿਆਏ ਸਭਨ ਤਿਨ ਤਰੋ ਤੁਮ ਹਜ਼ਰਤ ਸੋ ਐ ਸੁਚਰੋ ਏਕ ਬਸਤਰ ਹਮਰੋ ਤੁਮ ਲੀਜੈ ਪ੍ਰਥਮ ਪਾਲ ਕੀ ਮੈਂ ਧਰ ਦੀਜੈ ਤਾਂ ਪਰ ਭਵਰ ਗੁੰਜਾਰਤ ਜੈ ਹੈ ਭੇਦ ਭੇਦ ਲੋਕ ਨ ਪੈ ਹੈ ਤਬ ਗੋਰੈ ਬਾਦਲ ਸੋਈ ਕੀਓ ਜਿਹ ਵਿਦ ਮੰਤਰ ਪਦਮ ਨੀਂਦੀਓ ਗੜ ਕੇ ਲਹਤ ਡੋਰ ਕਾ ਤਰੀ ਪਦਮਨ ਅਗਰਪਾਲ ਕੀ ਕਰੀ ਦੋਹਰਾ ਪਦਮਨ ਕੇ ਪਟ ਪਰ ਘਨੇ ਪਵਰ ਕਰੈ ਗੁੰਜਾਰ ਲੋਕ ਸਭੈ ਪਦਮਨ ਲਖੈ ਵਸਤਰ ਨਾ ਸਕੈ ਵਿਚਾਰੇ ਚਉਪਈ ਤਾ ਮੈਂ ਡਾਰ ਲੁਹਾਰਿਕ ਲੈਓ ਤਾ ਕੋ ਵਸਤਰ ਤਮਨ ਪਰ ਪਰਦਇਓ ਛੈਨੀ ਔਰ ਹਥੌਰਾ ਲੈ ਵਾ ਬਢਈ ਕੇ ਕਰਮੋਂ ਦੈ ਦੂਤ ਦਲੀ ਸਹਿ ਬਚਨ ਉਚਾਰੇ ਗ੍ਰਹਿ ਆਵਤ ਪਦਮਨੀ ਤਿਹਾਰੇ ਰਾਣਾ ਸਾਥ ਮਿਲ ਮਿਲਿਆਉ ਬੋਰ ਤਿਹਾਰੀ ਸੇ ਸੁਹਾਉ ਯੋ ਕਹਿ ਬੜੀ ਤਹਾ ਚਲ ਗਇਓ ਤਾ ਕੀ ਕਟਲ ਬੇਰੀਐ ਭਇਓ ਤੇ ਪਾਲ ਕੀ ਪ੍ਰਥਮ ਬੈਠਾਇਓ ਇਹ ਤੇ ਉਹੇ ਡੋਰੀ ਪਹੁੰਚਾਇਓ ਇਕ ਤੇ ਨਿਕਰ ਅਵਰ ਮੋ ਗਇਓ ਅੰਤ ਤਹਾਂ ਤੇ ਨਿਕਸਤ ਭਇਓ ਇਹ ਛਲ ਤਾਹਾਂ ਪਹੁੰਚਿਓ ਜਾਈ ਤਵੈ ਦੁਰਗ ਮੈਂ ਬੱਜੀ ਵਧਾਈ ਗੜ ਪਰ ਜਵੈ ਵਧਾਈ ਪਈ ਸੌਨ ਕਾਰ ਕਿਰਪਾ ਨੈ ਲਈ ਜਾਂ ਪਰ ਪਹੁੰਚ ਖੜਕ ਕਾ ਝਾਰਿਓ ਏਕੈ ਘਾਇ ਮਾਰ ਹੀ ਡਾਰਿਓ ਤੁਕ ਤੁਕ ਪਰੇ ਧਰਨ ਪਟ ਪਾਰੇ ਜਨ ਕਰ ਵਰਤਨ ਬਿਰਛ ਵਿਦਾਰੇ ਜੁਜ ਜੁਜ ਮਰੇ ਅਦਕ ਰਿਸ ਭਰੇ ਬਹੁਰ ਨ ਦਿਖੀਤ ਜੀਨ ਚਰੇ ਦੋਹਰਾ ਜੈਨ ਲਾਭ ਦੀ ਸ਼ਾ ਕੋ ਤਬ ਹੀ ਦਇਓ ਭਜਾਏ ਰਤਨ ਸੈਨ ਰਾਣਾ ਗਏ ਗੜ ਇਹ ਤ੍ਰਿਤ ਦਿਖਾਏ ਗੋਰਾ ਬਾਦਲ ਕੋ ਦਿਓ ਆਤ ਤਨ ਛੋਰ ਪੰਡਾਰ ਤਾ ਦਿਨ ਤੈ ਪਦਮ ਪਏ ਬਾਢੀ ਪ੍ਰੀਤ ਅਪਾਰ ਇਤ ਸ੍ਰੀ ਚਿਤ੍ਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 199 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਬਜੂ ਦੋਹਰਾ ਤ੍ਰਿਗਤ ਦੇਸੇ ਸਵਰਬਡੋ ਦੁਰਗਤ ਸਿੰਘ ਇਕ ਭੂਪ ਦੇਖ ਤੇ ਪੂਰੋ ਪੁਰਖ ਸੁੰਦਰ ਕਾਮ ਸਰੂਪ ਤੋਟਕ ਛੰਦ ਹੁੜਗਿੰਦਰ ਪ੍ਰਭਾ ਇਕਤਾ ਕੀ ਤ੍ਰਿਆ ਦਿਨ ਰਹਿਣ ਭਜੈ ਮੁਖ ਜਾਸ ਪੀਆ ਬਿਸਨਾਥ ਪ੍ਰਭਾ ਤ੍ਰਿ ਔਰ ਰਹਿ ਅਤ ਸੁੰਦਰਤਾ ਕਾ ਜਗਤ ਕਹੈ ਬਿਸਨਾਥ ਪ੍ਰਵਾਤਨ ਪ੍ਰੀਤ ਰਹਿ ਹੁੜਗਿੰਦਰ ਪ੍ਰਭਾ ਇਕ ਬੈਨ ਚਹੈ ਦਿਨ ਰਹਿਣ ਬਤੀਤ ਕਰੈ ਇਹ ਕੇ ਕਬਹੂ ਗ੍ਰਹਿ ਜਾਤ ਨਹੀਂ ਤਿਹ ਕੇ ਚੌਬਈ ਤਾ ਪਰ ਸੱਤਰ ਤਮਨ ਕੋ ਤਾਇਓ ਦੁਰਗਤ ਸਿੰਘ ਦਲ ਲੈ ਸਮਹਾਇਓ ਮਚਿਓ ਜੁਦ ਅਤ ਬੱਜੇ ਨਗਾਰੇ ਦੇਵਾ ਦੇਵ ਬਿਲੋਕਤ ਸਾਰੇ ਉਮਡੇ ਸੂਰ ਸਿੰਘ ਜਿਮ ਗਾਜੈ ਦੂਤ ਸੰਜੂ ਜਹਵਾ ਬਾਜੈ ਗੋਮੁਖ ਸੰਖ ਨਿਸ਼ਾਨ ਅਪਾਰਾ ਪਾਰਾ ਢੋਲ ਮਿਰਦੰਗ ਮੁਚੰਗ ਨਗਾਰਾ ਤੁਰਹੀ ਨਾਦ ਨਫੀਰੀ ਬਾਜੈ ਮੰਦਲ ਤੂਰ ਤੰਗ ਬਿਰਾਜੈ ਮੁਰਲੀ ਝਾਂਜ ਭੇਰ ਰਣ ਭਾਰੀ ਸੁੰਤ ਨਾਦ ਤੁਨ ਹਠੇ ਅਕਾਰੀ ਜੁਗਨ ਦੈਤ ਅਧਖਰ ਖਾਨੇ ਕੀ ਸਿਵਾ ਫਿਕਰੈ ਅਭਿਮਾਨੇ ਭੂਤ ਪ੍ਰੇਤ ਨਾਚੈ ਅਰ ਗਾਵੈ ਕਹੂੰ ਰੁਦਰ ਡਮਰੂ ਡਮਕਾਵੈ ਆਚਿਆਤ ਰੁਦਰ ਡਾਕਨੀ ਡਹਕੈ ਭਖ ਭਖ ਆਮਿਖ ਕਾਗ ਕਹੂੰ ਕਹਕੈ ਜੰਬੁਕ ਗੀਤ ਮਾਸ ਲੈ ਜਾਹੀ ਕਛ ਕਛ ਸ਼ਬਦ ਬਿਤਾਲ ਸੁਨਾਈ ਚਮਕੈ ਕਹੂੰ ਅਸਨ ਕੀ ਤਾਰਾ ਭਵ ਕਹਿ ਰੁੰਡ ਮੁੰਡ ਬਿਕਰਾਰਾ ਤੁਕ ਤੁਕ ਪਰੇ ਤਰਨ ਪਟ ਪਾਰੇ ਝੁਕ ਝੁਕ ਬੜੇ ਪਖਰੀਆ ਮਾਰੇ ਠਿਲਾ ਠਿਲੀ ਵਰਛਨ ਸੋ ਮਾਤੀ ਕੱਢਾ ਕੱਢੀ ਕਰਵਾਰ ਨਿਰਾਤੀ ਕਟਾ ਕਟੀ ਕਹੂੰ ਭਈ ਕਟਾਰੀ ਧਰਨੀ ਅਰਨ ਭੇਸ ਪਈ ਸਾਰੀ ਕਾਢੇ ਦੈ ਦਾਂਤ ਕਹੂੰ ਫਿਰੈ ਬਰ ਬਰ ਕਹੂੰ ਪਰੰਗਨ ਬਰੈ ਪੀਖਨ ਪੈ ਨਾਦ ਕਹੂੰ ਭਾਰੇ ਪੈਰਵਾਦ ਛਬ ਲਖਨ ਸਿਧਾਰੇ ਦੋਹਰਾ ਭਗ ਭਕਾਏ ਕਾਇਲ ਕਹੂੰ ਕਾਖੈ ਅਮਿਤ ਮਸਾਨ ਵਿਗਟ ਸੁਭਟ ਚਟਪਟ ਕਟੇ ਤਨ ਬ੍ਰਿਣ ਬਹਿ ਕਿਰਪਾਨ ਚਉਪਈ ਭੈਰਵ ਕਹੂੰ ਅਦਿਕ ਪਵਕਾਰੈ ਕਹੂੰ ਮਸਾਨ ਕਿਲ ਕਟੀ ਮਾਰੈ ਭਾਂ ਭਾਂ ਬਜੇ ਭੇਰ ਕਹੂੰ ਭੀਖਨ ਤਨ ਧਨ ਤਜੈ ਸੁਭਟ ਸਰ ਤੀਖਣ ਅੜਿਲ ਚਾਪ ਚਾਪ ਕਰਿਓ ਸਿਟ ਦੁਬਈਹਾ ਧਾਵਹੀ ਬੱਜਰਬਾਨ ਬਿਛੂਨ ਕੇ ਬ੍ਰਿਣਨ ਲਗਾਵਹੀ ਟੂਕ ਟੂਕ ਵੈ ਗਿਰੈ ਨ ਮੋਰੈ ਨਾਇਕ ਮਨ ਹੋ ਤਨਕ ਤਨਕ ਲਗ ਗਏ ਅਸਨ ਕੀ ਧਾਰ ਤਨ ਮੋਰ ਬਾਗ ਬਾਜਨ ਕੀ ਨਾਇਕ ਨਾ ਭਾਜੀ ਖਰੇ ਖੇਤ ਕੇ ਮਾਜ ਸਿੰਘ ਜਿਉ ਗਾਜਹੀ ਖੰਡ ਖੰਡ ਵੈ ਗਰੇ ਖੰਡ ਸਨ ਖੰਡ ਕਰ ਹੋ ਖੰਡੇ ਖੜਕ ਕੀ ਧਾਰ ਗਏ ਭਵ ਸਿੰਧ ਤਰ ਦੋਹਰਾ ਪਕ ਪਕਾਹੇ ਕਾਇਲ ਕਹੂੰ ਰੁੰਡ ਮੁੰਡ ਬਿਕਰਾਰ ਤਰਫ ਰਾਏ ਲਾਗੇ ਕਹੂੰ ਛਤਰੀ ਛਤਰਨ ਧਾਰੇ ਚੌਬਈ ਕਿ ਹਾਂ ਪੜ ਤੁਰੈ ਤਵਾਵ ਹੈ ਗਹਿ ਗਹਿ ਅਸਨ ਅਰਿਨ ਬ੍ਰਿਣ ਲਾਵ ਹੈ ਚਟਪਟ ਸੁਟ ਬਿਗਟ ਕਾਟੀ ਮਰੇ ਚੁਨ ਚੁਨ ਐਨ ਅਪਛਰਾ ਬਰੇ ਅੜਿਲ ਦੁਰਗਤ ਸਿੰਘ ਕੇ ਸੂਰ ਸਕਲ ਭਾਜਤ ਪੈ ਨਿਰਪ ਜੂਝੇ ਰਣ ਮਾਹੇ ਸੰਦੇਸਾ ਅਸ ਦੇ ਸੁਣ ਬਿਸਨਾਦ ਪ੍ਰਭਾ ਚਿਤ ਭੀਤਰ ਚੱਕ ਗਈ ਹੋ ਸ੍ਰੀ ਉਡਗਿੰਦਰ ਪ੍ਰਭਾ ਜਰਬੇ ਕਹਾ ਉਦਤ ਪਈ ਜੋ ਤਨ ਤਾ ਕੋ ਤੋ ਸੁਦਿਓ ਲੁਟਾਇ ਕੈ ਚਲੀ ਜਰਨ ਕੇ ਹੇਤ ਮਿਰਦੰਗ ਬਜਾਇ ਕੈ ਪ੍ਰਾਨ ਨਾ ਜਿਤ ਗਏ ਤਹੀ ਮੈਂ ਜਾਏ ਹੋ ਹੋ ਜੀਤ ਨ ਆਵਤ ਧਾਮ ਮਰੇ ਤੇ ਪਾਏ ਹੋ ਸ੍ਰੀ ਵਿਸੁਨਾਥ ਪ੍ਰਭਾ ਜਰਬੇ ਤੇ ਡਰ ਗਈ ਮਰਿਓ ਨਿਰਭਤ ਸੁਨ ਕਾਨ ਅਧਿਕ ਪੀਟਤ ਭਈ ਤਵ ਲੋ ਅਰਿਨ ਵਿਦਾਰ ਗਇਓ ਨਿਰਪਿਆਇ ਕੈ ਹੋ ਹੀਰ ਸਤੀ ਕੀ ਮੀਚ ਰਹਿਓ ਵਿਸਮਾਇ ਕੈ ਜਬ ਉਡਗਿੰਦਰ ਪ੍ਰਭਾ ਕੀ ਸੁਧ ਕਾਨਨ ਪਰੀ ਬਿਰਹ ਤਿਹਾਰੇ ਬਾਲ ਅਗਨ ਮੋ ਜਰ ਮਰੀ ਤਬ ਪੀਏ ਤਬ ਹੀ ਤਹਾਂ ਪਹੁੰਚੋ ਆਇ ਕੈ ਹੋ ਤਰਲ ਤੁਰੰਗਨ ਮਾਂਝ ਤੁਰੰਗ ਤਵਾਇ ਕੈ ਦੋਹਰਾ ਨਿਰਪਿਆਵਤ ਲੋ ਮੂਰਖਨ ਦੀਨੀ ਚਿਤਾ ਜਰਾਏ ਜੀਤ ਮਰੇ ਪਤ ਕੀ ਕਛੂ ਸੁਧ ਨਹਿ ਲਈ ਬਨਾਏ ੜਿਲ ਤ੍ਰੀ ਕੋ ਲੈ ਲੈ ਨਾਮ ਨਿਰਭਤ ਪੀਟਤ ਭਇਓ ਮੋਹਿ ਕਾਰਨ ਇਹ ਬਾਲ ਅਗਨ ਮਹਿ ਜੀ ਦਇਓ ਬਰਤ ਬਾਲ ਕੋ ਆਭੀ ਐਂਚ ਨਿਕਾਰ ਹੋ ਹੋ ਨਾ ਤਰ ਜਰ ਯਾਹੀ ਸੰਗ ਸਵਰਗ ਸਿਧਾਰ ਹੋ ਚਉਪਈ ਅਭੀ ਤੁਰੰਗ ਅਗਨ ਮੈਂ ਡਾਰੋ ਜਰਤ ਪ੍ਰਿਆ ਕੋ ਐਚ ਨਿਕਾਰੋ ਕਹਿ ਹਮੂ ਯਾਹੀ ਚਿਤ ਜਰ ਹੋਏ ਸੁਰਪੁਰ ਦੋ ਭਿਆਨੋ ਕਰ ਹੈ ਦੋਹਰਾ ਖੜਕ ਕਾੜ ਕਰ ਮੈਂ ਲਿਓ ਮੋਹੇ ਨਾ ਪਕਰਿਓ ਕੋਏ ਕਹਿ ਕਾਡੋ ਏ ਕਹਿ ਜਰੈ ਕਰਤਾ ਕਰੈ ਸੋ ਹੋਏ ੜਿਲ ਖੜਕ ਕਾੜ ਕਰ ਮਾਜ ਤਵਾਵਤ ਹੈ ਪਇਓ ਜਰਤ ਜਹਾਂ ਹੁਤੀ ਚਿਤਾ ਮੈਂ ਪਤ ਗਇਓ ਫਕਰ ਪੁਜਾ ਤੇ ਐਚ ਤਰਨ ਤਰਨੀ ਲਿਓ ਹੋ ਰਾਜ ਸਿੰਘਾਸਨ ਪਾਵ ਬਹੁਰੇ ਆਪਨੋ ਦਿਓ ਦੋਹਰਾ ਨਿਰਖਰਾਵ ਤਨ ਕੈ ਉਠੇ ਤਨ ਤਨ ਸਭ ਸੂਰ ਮਰੇ ਸਵਰਗ ਬਾਸਾ ਤਿਨ ਜੀਵਤ ਬਾਚਾ ਪੂਰ ਚਉਪਈ ਸਭ ਰਾਨਿਨ ਐਸੇ ਸੁਨ ਪਾਇਓ ਤਾਹੇ ਜਰਤ ਨਿਰਪ ਆਪ ਬਚਾਇਓ ਮਰਤ ਹੁਤੀ ਜੀਵਤ ਸੋ ਪਈ ਜੀਵਤ ਹੁਤੀ ਮ੍ਰਿਤਕ ਵੈ ਗਈ ਅਬ ਹਮ ਕੋ ਨਿਰਪ ਚਿਤ ਨਾ ਲਿਆ ਹੈ ਵਾਹੀ ਕੇਹ ਵੈ ਕੈ ਬਸ ਜੈ ਹੈ ਆਪ ਕਛ ਹੈ ਸੋ ਪਾਏ ਬਨਾਉ ਯਾ ਸੋ ਪਤ ਕੀ ਪ੍ਰੀਤ ਮਿਟਾਉ ਦੇਖੋ ਇਹ ਰਾਵਹਿ ਕਿਆ ਕਈਐ ਮਨ ਮੈਂ ਸਮਝ ਮੋਨ ਹੋਇ ਰਹੀ ਹੈ ਜੋ ਲੈ ਮੂਰਤ ਜਾਰ ਕੀ ਜਰੀ ਤਾਕੇ ਹੇਤ ਤੀਨ ਕਰੀ ਯਹ ਲੈ ਮੂਰਤ ਜਾਰ ਕੀ ਜਰੀ ਹਵੈ ਹੈ ਅਰਧ ਜਰੀ ਹੂ ਪਰੀ ਜੋ ਤਾਕੋ ਰਾਵ ਨਿਹਾਰੈ ਅਵਹੀ ਯਾ ਕੋ ਜੀਤੇ ਮਾਰੈ ਯੋ ਜਬ ਭੈਣ ਰਾਵ ਸੁਨ ਪਾਇਓ ਹੀਰਨ ਤਮਨ ਚਿਤਾ ਕਹਾ ਆਇਓ ਅਰਧ ਜਰੀ ਪ੍ਰਤਨਾ ਲੈ ਲੀਨੀ ਪ੍ਰੀਤ ਜੋ ਬੜੀ ਹੁਤੀ ਤਜ ਦੀਨੀ ਤਬ ਬਾਣੀ ਨਵ ਇਹ ਹੋਈ ਉਡਗ ਪ੍ਰਭਾ ਮੈਂ ਦੋਸ ਨਾ ਕੋਈ ਵਿਸਵਸ ਪ੍ਰਭਾ ਯਹ ਚਰਿਤ ਬਨਾਇਓ ਤਾਤੇ ਚਿਤ ਤੁਮਰੋ ਢਕਾਇਓ ਜੇ ਤ੍ਰਿਏ ਤੁਮ ਤਨ ਜਰਿਓ ਨਾ ਗਇਓ ਤਮਨ ਬਾਰ ਅਸਤ੍ਰਿਤ ਬਨਾਇਓ ਜਿਨ ਰਿਪਕੀ ਆ ਸੋਰਜ ਬਾਢੈ ਜੀਤ ਹਮੈ ਛੋਰ ਕਰ ਛਾਡੈ ਤਬ ਰਾਜੈ ਐਸੇ ਸੁਨ ਪਾਈ ਸਾਚੀ ਹੀ ਸਾਚੀ ਠਹਰਾਈ ਉਡਗ ਪ੍ਰਵਾ ਤਨ ਆਤਿਤ ਕੀਨੋ ਵਾਸੋ ਤਿਆਗ ਨਹਿ ਸਭ ਦੀਨੋ ਦੋਹਰਾ ਸ੍ਰੀ ਉਡਗਿੰਦਰ ਪ੍ਰਵਾ ਪਏ ਰਾਜ ਕਰਿਓ ਸੁਖਮਾਨ ਵਿਸੋਸ ਪ੍ਰਵਾਹ ਸੰਗ ਦੋਸਤੀ ਦੀਨੀ ਤਿਆਗ ਨਿਦਾਨ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ ਦੋਏ ਸਹਿ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਰੂਮ ਸ਼ਹਿਰ ਕੇ ਸ਼ਾਹ ਕੀ ਸੁਤਾ ਜਲੀਖਾ ਨਾਮ ਕਿਦੋ ਕਾਮ ਕੀ ਕਾਮਨੀ ਕਿਦੋ ਆਪ ਹੀ ਕਾਮ ਅਤ ਜੋਗਨ ਤਾ ਕਹਿ ਦਿਪੈ ਸਭ ਅੰਗਨ ਕੇ ਸਾਥ ਦਿਨ ਆਸ਼ਿਕ ਦਿਨ ਪਤ ਰਹੈ ਨਿਸ ਆਸ਼ਿਕ ਨਿਸ ਨਾਥ ਸਾਹ ਸਾਨਨ ਸੋਭਾ ਭਨੈ ਲਿਖਤ ਸਾਹਸ ਪੁਜ ਜਾਹੇ ਤਦ ਵਿਜ ਖਾਂ ਕੀ ਪ੍ਰਭਾ ਵਰਨ ਨਾ ਆਵਤ ਤਾਹੇ ਚਉਪਈ ਮਿਸਰ ਸ਼ਾਹ ਕੋ ਪੂਤ ਬਣੇ ਜੈ ਯੂਸਫ ਖਾਂ ਤੇਹ ਨਾਮ ਕਹੀ ਜੈ ਜੋ ਅਵਲਾ ਤੇ ਨੈਕ ਨਿਹਾਰੈ ਚਟ ਦੇ ਲਾਜ ਬਸਤਰ ਕੋ ਫਾਰੈ ਦੋਹਰਾ ਤਾਂ ਕੇ ਤਨ ਮੈਂ ਅਤ ਪ੍ਰਭਾ ਆਪ ਕਰੀ ਕਰਤਾਰ ਪੈਗੰਬਰ ਅੰਬਰ ਤਿਸੈ ਕਾ ਸੋ ਬੁੱਧ ਵਿਚਾਰੇ ਚਉਪਈ ਤਾਂ ਕੇ ਭਰਾ ਸਗਲ ਦਿਸਤਾਰੈ ਹਮ ਕਿਉ ਹੂੰ ਯੂਸਫ ਕੋ ਮਾਰੈ ਹਮਰੋ ਰੂਪ ਕਰਿਓ ਘਟ ਕਰਤਾ ਯਾ ਕੋ ਰੂਪ ਦੁਖਨ ਕੋ ਹਰਤਾ ਤਾ ਕੋ ਲੈ ਅਖੇਟ ਕਹਿ ਗਏ ਬਹੁ ਵਿਧ ਮਿਰਗਲ ਸੰਘਾਰਤ ਭਏ ਅਦਕ ਪਿਆਸ ਜਬ ਤਾਹੇ ਸਤਾਇਓ ਏਕ ਗੂਪ ਭਰਾ ਤਾਨ ਤਕਾਇਓ ਤਾ ਹਮ ਜਾਏ ਪਾਨ ਸਭ ਪੀਐ ਸੋਕ ਨਿਵਾਰ ਸੁਖੀ ਵੈ ਜੀਐ ਯੂਸਫ ਬਾਤ ਨ ਪਾਵਤ ਪਇਓ ਜਹ ਵਾਹ ਕੂਪ ਹਤੋ ਤਹ ਗਇਓ ਚਾਲ ਬਨ ਮੈਂ ਜਬ ਕੂਪ ਨਿਹਾਰਿਓ ਗਹਿ ਭਈਣ ਤਾ ਮੈਂ ਤਿਹ ਡਾਰਿਓ ਘਰ ਯੋ ਆਣ ਸੰਦੇਸੋ ਦਇਓ ਯੂਸਫ ਆਜ ਸਿੰਘ ਭਖ ਲਇਓ ਖੋਜ ਸਕਲ ਯੂਸਫ ਕੋ ਹਾਰੇ ਅਸੋਕ ਭੈ ਸੁਖ ਸਵੈ ਵਿਸਾਰੇ ਤਹਾ ਏਕ ਸੌਦਾਗਰ ਆਇਓ ਕੂ ਬਿਖੈ ਤੇ ਤਾ ਕਹ ਪਾਇਓ ਤਾ ਕੈ ਸੰਗ ਆਪਣੇ ਕਰ ਲਿਓ ਵੇਚਣ ਸ਼ਾਹਰੂ ਕੇ ਗਇਓ ਅਦਕ ਮੋਲ ਕੋ ਨਹਿ ਲੇਵੈ ਗ੍ਰਹਿ ਕੋ ਕਾੜ ਸਕਲ ਧਨ ਦੇਵੈ ਦੋਹਰਾ ਜਵੈ ਜਲੀਖਾਂ ਯੂਸਫੈ ਰੂਪ ਬਿਲੋਕਿਓ ਜਾਏ ਬਸ ਅਸ ਦਇਤਾ ਕੋ ਤੁਰਤ ਲਿਓ ਸੋ ਮੋਲ ਬਨਾਏ ਚਉਪਈ ਮੁਖ ਮੰਗਿਓ ਤਾਕੋ ਧਨ ਦੀਜੋ ਹਿਉਸ ਮੋਲ ਮੋਲ ਕਲਿਓ ਪਾਂਤ ਭਾਂ ਸੇਤੀ ਤੇ ਪਾਰਿਓ ਬੜੋ ਭਇਓ ਇਹ ਪਾਂਤ ਉਚਾਰਿਓ ਚਿੱਤਰ ਸਾਲ ਤਾਕੋ ਲੈ ਗਈ ਨਾ ਨਾ ਚਿੱਤਰ ਦਿਖਾਵਤ ਭਈ ਅਦਕ ਯੂਸਫੈ ਜਵੈ ਰਜਾਇਓ ਤਬ ਤਾਸੋ ਯੋ ਬਚਨ ਸੁਨਾਇਓ ਹਮ ਤੁਮ ਆਜ ਕਰੈ ਰਤ ਦੋ ਹੈ ਨਾ ਇਹਾਂ ਠਾਡੋ ਜਨ ਕੋ ਕਮਨ ਲਖੈ ਕਾਸੋ ਕੋ ਕਹਿ ਹੈ ਹਿਆਂ ਕੋ ਆਨ ਰਮਤ ਹਮ ਗਏ ਹੈ ਦੋਹਰਾ ਮੈਂ ਤਰਨੀ ਤੂੰ ਤਰਨ ਦੂਹਨ ਰੂਪ ਅਪਾਰ ਸੰਕ ਤਿਆਗ ਰਤ ਕੀਜੀਐ ਕਤ ਜਕ ਰਹੇ ਕੁਮਾਰ ਤੈ ਜੋ ਕਹਤ ਨਹਿ ਕੋ ਨਿਹਾਰੈ ਆਂਦਰ ਜਿਉ ਤੈ ਬਚਨੁ ਚਾਰੈ ਸਾਖੀ ਸਾਥ ਸੰਗ ਕੇ ਲੈ ਹੈ ਅਭੀ ਜਾਏ ਧਰਮ ਤਨ ਕਹਿ ਹੈ ਅੜਿਲ ਧਰਮ ਰਾਏ ਕੀ ਸਵਾ ਜਵੈ ਦੋ ਜਾਏ ਹੈ ਕਹਾਂ ਬਦਨ ਲੈ ਤਾਸ ਹੈ ਉਤਰ ਦਿਆਏ ਹੈ ਇਨ ਬਾਤਨ ਕੋ ਤੈ ਤ੍ਰਿਏ ਕਾਹ ਵਿਚਾਰੀ ਹੋ ਮਹਾ ਨਰਕ ਕੇ ਭੀਚ ਨਾ ਮੋਹ ਕੋ ਡਾਰੀ ਸਾਲ ਗ੍ਰਾਮ ਪਰਮੇਸ਼ਰੀ ਗਤ ਤੇ ਪਏ ਦਸ ਰਾਵਣ ਕੇ ਸੀਸ ਇਹੀ ਬਾਤਨ ਗਏ ਸਹਸ ਭਗਨ ਬਾਸ ਵਿਜਾਹੀ ਤੇ ਪਾਇਓ ਹੋ ਇਨ ਬਾਤਨ ਤੇ ਮਦਨ ਅਨੰਗ ਕਹਾਇਓ ਇਨ ਬਾਤਨ ਤੇ ਚੰਦਰ ਕਲੰਕਿਤ ਤਨ ਪੈ ਸੁੰਭ ਅਸੁੰਭ ਅਸੁਰਿੰਦਰ ਸਦਨ ਜਮ ਕੇ ਗਏ ਇਹੀ ਕਾਜ ਕ੍ਰੀਚਕ ਕ੍ਰੀਚਕਨ ਖਪਾਇਓ ਹੋ ਧਰਮ ਰਾਟ ਦਾਸੀ ਸੁਤ ਬਿਦਰ ਕਹਾਇਓ ਸੁਣ ਸੁੰਦਰ ਤਵ ਸੰਗ ਭੋਗ ਮੋਹ ਤੇ ਨਹਿ ਹੋਈ ਸਿਵ ਸੰਕਾਦਿਕ ਕੋੜ ਕਹੈ ਮਿਲ ਕੈ ਸਭ ਕੋਈ ਯੋ ਕਹਿ ਕੇ ਭੱਜ ਚਲਿਓ ਬਾਲ ਠਾਢੀ ਲਿਓ ਹੋ ਗੈ ਕਹਿ ਕਰ ਸੋ ਐਚ ਤਾਹੇ ਦਾਮਨ ਗਇਓ ਦੋਹਰਾ ਕਰ ਦਾਮਨ ਪਕਰਿਓ ਰਹਿਓ ਗਇਓ ਸੋ ਯੂਸਫ ਭਾਜ ਕਾਮ ਕੇਲਤਾ ਸੋ ਨਾ ਪਇਓ ਰਹੀ ਚੰਚਲਾ ਲਾਜ ਅੜਿਲ ਅਵਰ ਕਥਾ ਜੋ ਪਈ ਕਹਾ ਲੋ ਭਾਖਿਆ ਬਾਤ ਬਢਨ ਕੀ ਕਰ ਚਿਤ ਹੀ ਮੈਂ ਰਾਖਿਆ ਤਰਨ ਪਇਓ ਯੂਸਫ ਅਬਲਾ ਬ੍ਰਿਧਿਤ ਭਈ ਹੋ ਤਾ ਕੋ ਚਿਤ ਤੇ ਰੀਤ ਪ੍ਰੀਤ ਕੀ ਨਹਿ ਗਈ ਮਾਰ ਮਿਰਗਨ ਯੂਸਫ ਤਾ ਇੱਕ ਦਿਨ ਆਇਓ ਪੂਛਨ ਕੇ ਮਿਸਤਾ ਕੋ ਹਾਥ ਲਗਾਇਓ ਬਾਜ ਤਾਜ ਇਸ ਬਸਤਰ ਬਿਰਹਿ ਬਾਲਾ ਜਰਿਓ ਹੋ ਸੋ ਅੰਤਰ ਬਸ ਰਹਿਓ ਜੋ ਯਾਤੇ ਉਬਰਿਓ ਹੀਰ ਬਾਲ ਕੋ ਰੂਪ ਚਕਰਤ ਯੂਸਫ ਭਇਓ ਜੋ ਤਿਹ ਮਨੋਰਥ ਹੁਤੋ ਬਹਿ ਤਾ ਕੋ ਦਇਓ ਬਸਤਰ ਬਾਜ ਕੋ ਜਾਰਜ ਲੀਖਾਂ ਤੇ ਛਰਿਓ ਹੋ ਮਿੱਤਰ ਪੁੱਤਰ ਜਿਉ ਪਾਏ ਤਬੈ ਤਾ ਕੋ ਬਇਓ ਦੁਹਰਾ ਜੇ ਪਾਛੇ ਬਾਲਾ ਪਰੈ ਬਚਨ ਨਾ ਤਾ ਕੋ ਕੋਏ ਸਭ ਛਲ ਸੋ ਤਾ ਕੋ ਛਲੈ ਸੇਵ ਸੁਰਪਤੀ ਕੋ ਹੋਏ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 201 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਉਗਰ ਸਿੰਘ ਰਾਜਾ ਬਡੋ ਕਾਸ਼ਕਾਰ ਪੂਨਾਥ ਅਮਿਤ ਦਰਵਤਾ ਕੇ ਸਦਨ ਅਧਿਕ ਚੜਤ ਦਲ ਸਾਥ ਚਪਲ ਕਲਾ ਤਾ ਕੀ ਸੁਤਾ ਸਭ ਸੁੰਦਰ ਤੇ ਅੰਗ ਕਹਿ ਅਨੰਗ ਕੀ ਆਤਮ ਜਾ ਕਹਿ ਆਪੈ ਆਨੰਗ ਸੁੰਦਰ ਐਠੀ ਸਿੰਘ ਲਖ ਤਬ ਹੀ ਲਿਓ ਬੁਲਾਏ ਕਾਮ ਕੇਲ ਚਿਰ ਲੋ ਕੀਓ ਹਿਰਦੈ ਹਰ ਕੇ ਉਪਜਾਏ ਚਉਪਈ ਨਿਤ ਪ੍ਰਤਾ ਸੋ ਕੇਲ ਕਮਾਵੈ ਛੈਲੀਐ ਛੈਲ ਨਾ ਛੋਰਿਓ ਭਾਵੈ ਏਕੈ ਸਦਨ ਮਾਜ ਤੇ ਰਾਖਿਓ ਕਾਹੂ ਸਾਥ ਭੇਦ ਨਹਿ ਭਾਕਿਓ ਕੇਤਕ ਦਿਨਨ ਵਿਆਹੇ ਤੇ ਭਇਓ ਤਾਕੋ ਨਾਥ ਲੈਨ ਤੇ ਆਇਓ ਕਾਮ ਕੇਲ ਸੋ ਉਪਜਾਇਓ ਸੋਏ ਰਹਿਓ ਅਤਿ ਸੁਖ ਪਾਇਓ ਤ੍ਰੀ ਕੋ ਤ੍ਰਿਪਤ ਨਾ ਤਾਂ ਤੇ ਪਈ ਛੋਰ ਸੰਦੂਕ ਜਾਰ ਪੈ ਗਈ ਅਦਕ ਮਿੱਤਰ ਤਵ ਤਾਹੇ ਰਜਾਇਓ ਕਾਉ ਕੇਲ ਚਿਰ ਲਗੇ ਕਮਾਇਓ ਦੁਹਰਾ ਕਹਾ ਪਇਓ ਬਲਵੰਤ ਪਇਓ ਭੋਗ ਨਾ ਚਿਰ ਲੋਕੀਨ ਆਪ ਨਾ ਕਛ ਸੁਖ ਪਾਇਓ ਕਛੂ ਨਾ ਤਰਨ ਸੁਖ ਦੀਨ ਚਉਪਈ ਸੋ ਤਰਨੀ ਕੋ ਪੁਰਖ ਰਜਾਵੈ ਬਹੁ ਚਿਰ ਲੱਗੇ ਭੋਗ ਕਮਾਵੈ ਤਾਂ ਕੋ ਐਚ ਆਪ ਸੁਖ ਲੇਵੈ ਆਪਣੋ ਸੁਖ ਅਬਲਾ ਕੋ ਦੇਵੈ ਐਸੇ ਬਲੀ ਕੈਸ ਕੋ ਹੋਈ ਤਾ ਪਰ ਤ੍ਰਿਆ ਨਰਹਿ ਜਿਤ ਕੋਈ ਜੋ ਚਿਰ ਚਿਮਟ ਕਲੋਲ ਕਮਾਵੇ ਵਹਿ ਤਰਨ ਕੋ ਚਿਤ ਚੁਰਾਵੈ ਦੋਰਾ ਚਿਮਟ ਚਿਮਟ ਤੇ ਮੀਰ ਸੋ ਗਰੇ ਗਈ ਲਵਟਾਏ ਸ਼ਰਵਨ ਚਟਾ ਕੋ ਨਾਥ ਸੁਨ ਜਾਗਿਓ ਨੀਂਦ ਗਵਾਏ ਲਪਟ ਲਪਟ ਅਤ ਰਤ ਕਰੀ ਜੈਸੀ ਕਰੈ ਨ ਕੋਏ ਸ਼ਰਮਤ ਭੈ ਤਰਨੀ ਤਰਨ ਰਹੇ ਤਹਾ ਹੀ ਸੋਏ ਚਉਪਈ ਜਬ ਤ੍ਰਿਏ ਜਾਰ ਸਹਿ ਸਵੈ ਗਈ ਪਰੇ ਪਰੇ ਤਿਹ ਨਾਥ ਕਈ ਪਕਰੇ ਕੇਸ ਛੁਟੇ ਲਹ ਲਹੇ ਜਾਨ ਕੋ ਸਰਪ ਗਾਰ ਰੂ ਗਏ ਦੋਹਰਾ ਅੰਗਰੇਜ਼ੀ ਗਹਿ ਕੈ ਛਰੀ ਤਾਂ ਕੀ ਗਰੀਬ ਤਕਾਏ ਤਨਕ ਦਵਾਈ ਇਹ ਦਿਸਾ ਓਹ ਦਿਸ ਨਿਕਸੀ ਜਾਏ ਚਉਪਈ ਛੁਰਕੀ ਪੈ ਜਾਰ ਕੋ ਕਾਇਓ ਨਿਜ ਨਾਰੀ ਤਨ ਕਛ ਨਾ ਜਤਾਇਓ ਤਾ ਕੋ ਤਪਤ ਰੁਦਰ ਜਬ ਲਾਗਿਓ ਤਭੀ ਕੋ ਬਨਾਰ ਕੋ ਜਾਗਿਓ ਛੁਰਕੀ ਵਹਿ ਹਾਥ ਮੈਂ ਲਈ ਪਤ ਕੇ ਪਗਰ ਕੰਠ ਮੋਦਈ ਅੱਜ ਜਿਉ ਤਾਹੇ ਜਿਵੇਂ ਕਰ ਡਾਰਿਓ ਬਾਰ ਦੁਹਨ ਇਹ ਭਾਂਤ ਪੁਕਾਰਿਓ ਦੋਹਰਾ ਮੋਰੇ ਨਾਥ ਬ੍ਰਕਤ ਹੈ ਬਨ ਕੋ ਕੀਓ ਪਿਆਨ ਬਾਰ ਸਕਲ ਘਰ ਉੱਠ ਗਏ ਸੰਕਾ ਛਾੜ ਨਿਦਾਨ ਚਉਪਈ ਤਾਂ ਤੇ ਕਛੂ ਪਾਏ ਬਨਈਐ ਖੋਜ ਨਾਦ ਪਨ ਤੇ ਗ੍ਰਹਿ ਲਈਐ ਤਾ ਕੋ ਹੀਰ ਪਾਨ ਮੈਂ ਪੀਵੋ ਬਿਨ ਦੇਖੈ ਨੈਣਾ ਦੂਸੀ ਵੋੜਿਲ ਖੋਜ ਖੋਜ ਬਨ ਲੋਕ ਸਬੈ ਆਵਤ ਪੈ ਕਹਿ ਤ੍ਰਿਆ ਤਵ ਨਾਥ ਨਾ ਹਾਥ ਕਉ ਆਏ ਆਏ ਨਿਕਟ ਤਾਕੋ ਸਭ ਹੀ ਸਮਝਾਵਹੀ ਹੋ ਭੂਲੇ ਲੋਕ ਅਜਾਨ ਮਰਮ ਨਹਿ ਪਾਵਹੀ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 202 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ